ਅਥ ਰਕਤ ਬੀਰੇ ਜੁਦ ਕਥਨ ਸੋਰਠਾ ਸੁਨੀ ਭੂਮੇ ਮਗਾਥ ਚੰਡ ਮੁੰਡ ਕਾਲੀ ਹਨੇ ਬੈਠ ਭਰਾਦ ਸੋ ਭਰਾਤ ਮੰਤਰ ਕਰਤੇ ਵਿਦ ਭੈ ਚੌਪਈ ਰਕਤ ਬੀ ਤਬ ਭੂਪ ਬੁਲਾਇਓ ਅਮਿਤ ਦਰਵਦੈ ਤਹਾਂ ਪਠਾਇਉ ਬੋਬਿਦ ਦਈ ਬਿਰੂਥਨ ਸੰਗਾ ਹੈ ਗੈ ਰਥ ਪੈਦਲ ਚਤਰੰਗਾ ਰਕਤ ਬੀਜ ਦਾ ਚਲਿਓ ਨਗਾਰਾ ਦੇਵ ਲੋਕ ਲੋ ਸੁਣੀ ਪੁਕਾਰਾ ਕੰਪੀ ਭੂਮ ਗगन ਠਹਿਰਾਨਾ ਦੇਵਨ ਜੁਦ ਦੇਵਰਾਜ ਡਰਾਨਾ ਤਬਲਾ ਗਿਰ ਕੇ ਜਬ ਤਟ ਆਏ ਦੁੰਦ ਢੋਲ ਮਰਦੰਗ ਵਜਾਏ ਜਬੀ ਸੁਨਾ ਕੁਲਾਹਲ ਕਾਨਾ ਉਤਰੀ ਸਸਤਰ ਸਲ ਨਾਨਾ ਸ਼ਹਵਰ ਲਾਏ ਬਰਖੀਆਂ ਬਾਣੰ ਬਾਜਰਾਜ ਅਰ ਗਿਰੇ ਕਿਕਾਣੰ ਟੈ ਟੈ ਪਰੇ ਸੁ ਪਟ ਸੇਦਾਰਾ ਜਨ ਕਰ ਕਟੇ ਬਿਰਸ ਸੰਗਾਰਾ ਜੇ ਜੇ ਸਤਰ ਸ਼ਾਮ ਹੋਏ ਭਈ ਬਹੁਰ ਜੀਤ ਗ੍ਰਹਿ ਕੋ ਨਹੀਂ ਗਏ ਜੇ ਪਰ ਪਰਤ ਪਈ ਤਰਵਾਰਾ ਇਕ ਇਕ ਤੇ ਭੈ ਦੋ ਦੋ ਚਾਰਾ ਪੁਜੰਗ ਪਰਿਆਤ ਛੰਦ ਕਿਮੀ ਤੇਜ ਤੇਗੰ ਸਰੋਸੰ ਪ੍ਰਹਾਰੰ ਖਿਮੀ ਦਾਮਨੀ ਜਾਨ ਭਾਦੋ ਮੰਝਾਰੰ ਉਠੇ ਨਦ ਨਾਦੰ ਕੜਕ ਕੇ ਕਮਾਣੰ ਮੱਚੋ ਲੋ ਕੁਰੋਹੰਗਾ ਭੂਤੰ ਭਿਆਣੰ ਬੱਜੇ ਭੇਰ ਭੇਰੀ ਜੁਝਾਰੇ ਚਣੰਕੇ ਪਰੀ ਕੁੱਟ ਕੁੱਟੰ ਲਗੇ ਧੀਰ ਧੱਕੇ ਚਵੀ ਚਾਵਡੀਯੰ ਨਫੀਰੰ ਰਣੰਕੰ ਮਨੋ ਵਿਚਰੰ ਬਾਗ ਬੰਕੇ ਬਬਕੰ ਉਤੇ ਕੁਪੀਯੰ ਸ਼੍ਰੋਣ ਬਿੰਦੰ ਸੁਬੀਰੰ ਪ੍ਰਹਾਰੇ ਭਲੀ ਪਾਂਤ ਸੋ ਆਨ ਤੀਰੰ ਉਤੇ ਦੌਰ ਦੇਵੀ ਕਰੋ ਖੱਗ ਪਾਤੰ ਗਿਰਿਓ ਮੂਰਛ ਨਾ ਹੋਏ ਭੈਓ ਜਾਨ ਘਾਤੰ ਛੁਟੀ ਮੂਰਛ ਨਾਇੰ ਮਹਾਬੀਰ ਗੱਜਿਓ ਕਰੀ ਚਾਰ ਲਓ ਸਾਰ ਸੋ ਸਾਰ ਬੱਜਿਓ ਲਗੇ ਮਾਨ ਸਰੋਣੰ ਗਿਰਿਓ ਭੂਮ ਜੁਦੰ ਉਠੇ ਬੀਰ ਤੇਤੇ ਕੀਏ ਨਾਦ ਕ੍ਰੁਧੰ ਉਠੇ ਬੀਰ ਜੇਤੇ ਤਿਤੇ ਕਾਲ ਕੂਟੇ ਪਰੇ ਚਰਮ ਬਰਮੰ ਕਹੂੰਗਾ ਤ ਟੂਟੇ ਜਿਤੀ ਭੂਮ ਮਦੰ ਪਰੀ ਸਰੋਣ ਧਾਰੰ ਜਗੇ ਸੂਰ ਤੇ ਤੇ ਕੀਏ ਮਾਰ ਮਾਰੰ ਪਰੀ ਕੁੱਟ ਕੁੱਟੰ ਰੁਲੇ ਤਛ ਮੁਛੰ ਕਹੂ ਮੁੰਡ ਤੁੰਡੰ ਕਹੂ ਮਾਸ ਮੁਛੰ ਭਇਓ ਚਾਰ ਸੈ ਕੋਸ ਲੋ ਬੀਰ ਖੇਤੰ ਬਿਦਾਰੇ ਪਰੇ ਬੀਰ ਬਿੰਦਰੰ ਬਚੇਤੰ ਰਸਾਵਲ ਸ਼ੰਦ ਚਹੂ ਔਰ ਟੂਕੇ ਮੁਖੰ ਮਾਰ ਕੂਕੇ ਚੰਡਾ ਗੱਡ ਗਾਡੇ ਮਚੇ ਰੋਸ ਬਾਢੇ ਪਰੇ ਬੀਰ ਹਰਖੰ ਕਰੀ ਬਾਣ ਬਰਖੰ ਚਮੰ ਚਾਰ ਟੂਕੇ ਪਿਛੇ ਆਹ ਰੁਕੇ ਪਰੀ ਸ਼ਸਤਰ ਝਾਰੰ ਚਰੀ ਸਰੂਣ ਧਾਰੰ ਉਠੇ ਬੀਰ ਮਾਨੀ ਤਰੇ ਬਾਨ ਪਾਨੀ ਮਹਾ ਰੋਸ ਗੱਜੇ ਤੁਰੀ ਨਾਦ ਬੱਜੇ ਭਰੇ ਰੋਸ ਭਾਰੀ ਮਚੇ ਛੱਤਰ ਧਾਰੀ ਹਕੰ ਹਾਕ ਬੱਜੀ ਫਿਰੈ ਸੈਣ ਭੱਜੀ ਪਰਿਓ ਲੋਹ ਕਰੋਹੰ ਛਕੇ ਸੂਰ ਸੋਹੰ ਗਿਰੇ ਅੰਗ ਭੰਗੰ ਦਵੰ ਜਾਨ ਦੰਗੰ ਕੜੰਕਾਰ ਛੁਟੇ ਚੜੰਕਾਰ ਉਠੇ ਕਟਾ ਕਟ ਬਾਹਾਂ ਉਪਾਇ ਜੀਤ ਚਾਹਾਂ ਮਹਾ ਮਦ ਮਾਤੇ ਤਪੇ ਤੇਜ ਤਾਤੇ ਰਸਨ ਰੁਦਰ ਰਾਚੇ ਉਪੇ ਜੁਦ ਮਾਚੇ ਕਰੈ ਬਾਣ ਅਰਚਾ ਧਨੁਰ ਵੇਦ ਚਰਚਾ ਮਚੇ ਬੀਰ ਬੀਰ ਉਠੀ ਝਾਰ ਤੀਲ ਗਲੋ ਗੱਡ ਫੋਰੈ ਨਹੀਂ ਨੈਣ ਮੋਰੈ ਸਮੂ ਸ਼ਸਤਰ ਬਰਖੇ ਮੈਂ ਖਾਸ ਕਰਖੇ ਕਰਾਂ ਤੀਰ ਮਾਰੰ ਬਹੈ ਲੋ ਧਾਰੰ ਨਦੀ ਸਰੋਣ ਪੂਰੰ ਫਿਰੀ ਗੈਨ ਹੂਰੰ ਗੱਜੈ ਗੈਨ ਕਾਲੀ ਹਸੀ ਖਪਰਾਲੀ ਕਹੂੰ ਬਾਜ ਮਾਰੇ ਕਹੂੰ ਸੂਰ ਭਾਰੇ ਕਹੂੰ ਚਰਮ ਟੂਟੇ ਫਿਰਾਂ ਗੱਜ ਫੂਟੇ ਕਹੂੰ ਬਰਮ ਬੇਦੇ ਕਹੂੰ ਚਰਮ ਛੇਦੇ ਕਹੂੰ ਪੀਲ ਪਰਮੰ ਕਟੇ ਬਾਜ ਬਰਮੰ ਬਲੀ ਬੈਰ ਰੁੱਜੇ ਸਮੂ ਸਾਰ ਜੁਝੇ ਲਖੇ ਬੀਰ ਖੇਤੰ ਨਚੇ ਭੂਤ ਪ੍ਰੇਤੰ ਨਚੇ ਮਾਸ ਹਾਰੀ ਹਸੇ ਬਿਉਮਚਾਰੀ ਕਿਲਕ ਕਾਰ ਕੰਕੰ ਮਚੇ ਬੀਰ ਮੰਕੰ ਸ਼ੁਭ ਹੈ ਛਤਰ ਧਾਰੀ ਮੈਂ ਖਵਾ ਸਚਾਰੀ ਉਠੇ ਛਿਛ ਇਛੰ ਚਲੇ ਤੀਰ ਤਿਛੰ ਗਣੰ ਗਾਂਧਰਵੇੰ ਚਰੰ ਚਾਰਣੇੰ ਹਸੇ ਸਿੰਧ ਸਿੱਧੰ ਮਚੇ ਬੀਰ ਕ੍ਰੁੱਧੰ ਡਕਾ ਡਕ ਡਾਕੈ ਹਕਾ ਹਕ ਹਾਕੈ ਪਕਾ ਭੁੰਕ ਭੇਰੀ ਦਮਕ ਡਾਮ ਡੇਰੀ ਮਹਾਵੀਰ ਗਾਜੇ ਨਵੰ ਨਾਦ ਬਾਜੇ ਤਰਾ ਗੋਮ ਗੱਜੇ ਦੁਰਗਾ ਦੈਂਤ ਬਜੇ ਬਿਜੇ ਛੰਦ जेतक ਬਾਣ ਚਲੇ ਅਰ ਔਰ ਤੇ ਫੂਲ ਕੀ ਮਾਲ ਹੋਏ ਕੰਠ ਵੀ ਰਾਜੀ पुंगव पेख ਪੇਖ ਚੰਪ ਵਿਛੋੜ ਪਜੇ ਰਣ ਏਕ ਨਗਾਜੀ ਕੁੰਜਰ ਪੁੰਜ ਗਰੇ ਤੈ ਠੌਰ ਭਰੇ ਸਭ ਸਰੂਣਤ ਪੈ ਗਨਤਾਜੀ ਜਾਨਕ ਨੀਰਜ ਮਦ ਛਪੇ ਪਰਮ ਪੂਦਰ ਕੇ ਭੈ ਤੇ ਨਗ ਭਾਜੀ ਮਨੋਹਰ ਚੰਦ ਸ੍ਰੀ ਜਗਨਨਾਥ ਕਮਾਨ ਲੈ ਹਾਥ ਪਰਮਾਥਿਨ ਸੰਖ ਸਰਜਿਓ ਜਬ ਜੁਦੰ ਗਾਹਤ ਸੈਨ ਸੰਘਾਰਤ ਸੂਰ ਬਬਕੰਤ ਸਿੰਘ ਪਰਮਿਉਰਣ ਕੁਰਦੰ ਕਉ ਚਹਿ ਭੇਦ ਅਪੇਦਤ ਅੰਗ ਸੁਰੰਗ ਉਤੰਗ ਸੁਸੋਵਤ ਸੁਦੰ ਮਾਨੋ ਵਿਸਾਲ ਬੜਵਾਨਲ ਜਵਾਲ ਸਮੁੰਦਰ ਕੇ ਮੱਧ ਬਿਰਾਜਿਤ ਉਦੰ ਵਿਜੈ ਛੰਦ ਪੂਰ ਰਹੀ ਭਵ ਪੂਰ ਤਨਰ ਤਨ ਧੂਰ ਉੜੀ ਨ ਮੰਡਲ ਛਾਇਓ ਨੂਰ ਭਰੇ ਮੁਖ ਮਾਰ ਗਿਰੇ ਰਣਹੂਰਨ ਹੈ ਰਹੀਓ ਹੁਲ ਸਾਇਓ ਪੂਰਨ ਰੋਸ ਭਰੇ ਅਰ ਤੂਰਨ ਪੂਰ ਪਰੇ ਰਣ ਭੂਮ ਸੁਹਾਇਓ ਚੂਰ ਭਏ ਅਰ ਰੂਰ ਗਰੇ ਪਟ ਚੂਰਨ ਜਾਨਕ ਬੈਦ ਬਨਾਇਓ ਸੰਗੀਤ ਭਜੰਗ ਪਰੇ ਆਤਿਸ਼ੰਦ ਕਾਗਦੰ ਕਾਤੀ ਕਟਾਰੀ ਕੜਾਕੰ ਤਾਗਦੰ ਤੀਰੰ ਤੁਪਕੰ ਤੜਾਕੰ ਚਾਗਦੰ ਨਾਗਦੰ ਬਾਗਦੰ ਬਾਜੀ ਗਾਗਦੰ ਗਾਜੀ ਮਹਾ ਗੱਜ ਗਾਜੀ ಸಾಗೃದಂ ಸೂರಂ ಕಾಗೃದಂ ಕೋಪಂ ಪಾಗೃದಂ ಪರಮಂ ರಣಂ ಪಾವರೋಪಂ ಸಾಗೃದಂ ಶಸ್ತ್ರಂ ಚಾಗೃದಂ ಚಾರೈ ಬಾಗೃದಂ ಬೀರಂ ಡಾಗೃದಂ ಡಕಾರೈ ಚಾಗೃದಂ चौपे ಬಾಗೃದಂ ಬೀರಂ ಮಾಗೃದಂ ಮಾರೆ ತನಂ ತಿಚ್ ತೀರಂ ਗਾਗੜਦੰ ਗੱਜੇ ਸੋ ਬੱਜੇ ਗਹੀਰੈ ਕਾਗੜਦੰ ਕਵੀ ਜਾਨ ਕੱਥੇ ਕਥੀਰੈ ਦਾਗੜਦੰ ਦਾਨੋ ਭਾਗੜਦੰ ਭਾਜੇ ਗਾਗੜਦੰ ਗਾਜੀ ਜਾਗੜਦੰ ਗਾਜੇ ਛਾਗੜਦੰ ਛੋਹੀ ਛੁਟੇ ਪਰੇ ਛੜਾਕੇ ਤਾਗੜਦੰ ਤੀਰੰ ਤੁਪੰਗੰ ਤੜਾਕੇ ਗਾਗੜਦੰ ਗੋਮਾਇੰ ਗੱਜੇ ਗਹੀਰੰ ਸਾਗੜਦੰ ਸੰਖੰ ਨਾਗੜਦੰ ਨਫੀਰੰ ਬਾਗੜਦੰ ਬਾਜੇ ਬੱਜੇ ਬੀਰ ਖੇਤੰ ਨਾਗੜਦੰ ਨਾਚੇ ਸੋ ਭੂਤੰ ਪਰੇ ਤੰ ਤਾਗੜਦੰ ਤੀਰੰ ਬਾਗੜਦੰ ਬਾਣੰ ਕਾਗੜਦੰ ਕਾਤੀ ਕਟਾਰੀ ਕਿਰਪਾਣੰ ਨਾਗੜਦੰਗ ਨਾਦੰਗ ਭਾਗੜਦੰ ਭਾਜੀ ਸਾਗੜਦੰਗ ਸੂਰੰਗ ਬਾਗੜਦੰਗ ਬਾਜੀ ਸਾਗੜਦੰਗ ਸੰਖੰਗ ਨਾਗੜਦੰਗ ਨਫੀਰੰਗ ਗਾਗੜਦੰਗ ਗੋਮਾਇੰ ਗੱਜੇ ਗਹੀਰੰਗ ਨਾਗੜਦੰਗ ਨਗਾਰੇ ਬਾਗੜਦੰਗ ਬਾਜੀ ਜਾਗੜਦੰਗ ਜੋਦਾ ਗਾਗੜਦੰ ਗਾਜੇ ਨਰਾਸ਼ੰਦ ਜਿਤੇਕ ਰੂਪ ਧਾਰੀਂ ਤਿਤੇਕ ਦੇਵ ਮਾਰੀਂ ਜਿਤੇਕ ਰੂਪ ਧਾਰਹੀਂ ਤਿਤੇਉ ਦੁਰਗਾ ਸੰਘਾਰਹੀਂ ਜਿਤੇਕ ਸ਼ਸਤਰ ਬਾਚਰੇ ਪ੍ਰਵਾਹ श्रोण के परे जिती को बिंद का गिरै सुपान काल का करें रसावल सन हुओ श्रोणहीनं पयो अंग छीनं गिरियो अंत झूमंग मनो मेघ भूमंग सबा देव हरखे सुमन ਧਾਰ ਵਰਖੇ ਰਕਤ ਬਿੰਦ ਮਾਰੇ ਸਭਾ ਸੰਤੋ ਮਾਰੇ ਇਸ ਸ੍ਰੀ ਵਿਚਿਤ੍ਰ ਨਾਟਕੇ ਚੰਡੀ ਚਰਿਤਰੇ ਰਕਤ ਬੀਰਜ ਬਧੈ ਚਤੁਰ ਧਿਆਇ ਸੰਪੂਰਨ ਮਸੋ ਮਸਤ ਅਭਜੂ